ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭੜ ਕੇ ਥੁੱਕ ਪਵੇ ਨਿਤ ਦਾੜੀ ਜਿਹੜਾ ਤੱਗ ਨਹੀਂ ਹੈ ਜਿਹਦੇ ਸੰਤੋਖ ਨਹੀਂ ਹੈ ਸੰਤੋਖ ਨਹੀਂ ਅੱਖਾਂ ਦੇਖਣ ਵਾਲਾ ਜੀ ਸੰਤੋਖ ਨਹੀਂ ਹੈ ਕੰਨੀ ਸੁਣਨ ਵਾਲਾ ਜੀ ਜੀਬਾ ਸਾਧਨ ਜੀ ਕੋਈ ਗਿਆਨ ਤੇਰਾ ਰਜਿਆ ਹੀ ਨਹੀਂ ਸੰਤੋਖ ਕਿੱਥੋਂ ਆ ਜਵੇ ਅਗਨ ਇੰਦਰੀ ਅਗਨ ਇੰਦਰੀਆਂ ਨੂੰ ਤਾਂ ਗਿਆਨ ਇੰਦਰੀਆਂ ਨੂੰ ਸੰਤੋਖ ਹੈ ਨਹੀਂ ਕਿਸੇ ਇਹਨਾਂ ਨੂੰ ਆਉਣਾ ਵੀ ਨਹੀਂ ਸੰਤੋਖ ਇਹਨਾਂ ਨੂੰ ਹੁੰਦਾ ਸੰਤੋਖ ਕਾਕਾ ਇਹਨਾਂ ਨੂੰ ਵੀ ਪੈਂਦਾ ਹੁੰਦਾ ਕਾਕਾ ਜੇ ਇਹਨਾਂ ਨੂੰ ਪਾਉਣਾ ਬੁੱਧੀ ਨੂੰ ਤਾਕਾ ਪਾਉ ਅਕਲ ਨੂੰ ਪਾਉ ਤਾਕਾ ਅਕਲ ਨੂੰ ਮੰਨ ਲਓ ਬਸ ਇਹਨਾਂ ਨੂੰ ਤਾਕਾ ਹੀ ਇਹਨਾਂ ਨੂੰ ਨਹੀਂ ਪੈ ਸਕਦਾ ਜੇ ਤੁਸੀਂ ਕਹੋਗੇ ਗਿਆਨ ਅੰਦਰੀਆਂ ਨੂੰ ਜਿਹੜਾ ਬੁਰਬੁਰ ਜਿਹੜਾ ਪਿੱਛੇ ਕੰਮ ਕਰਦੀ ਹੈ ਨਾ ਬੁੱਧੀ ਉਹਨੂੰ ਤੰਗਾ ਪੈਣਾ ਇਹਨਾਂ ਨੂੰ ਨਹੀਂ ਪੈਣਾ ਤਗਨ ਅੰਦਰੀ ਤਗਨ ਨਾਰੀ ਨਾਰੀ ਬੁੱਧੀ ਹੈ ਨਾਰੀ ਅਕਲ ਹੈ ਇਤਰੀਆਂ ਨੂੰ ਨਹੀਂ ਧਾਗਾ ਪੈਣਾ ਜੇ ਇਤਰੀਆਂ ਨੂੰ ਧਾਗਾ ਨਹੀਂ ਅਗਲ ਨੂੰ ਵੀ ਧਾਗਾ ਨਹੀਂ ਪਾਇਆ ਹੋਇਆ ਤਾਂ ਜੇ ਅਗਲ ਨੂੰ ਨਹੀਂ ਧਾਗਾ ਬੰਨਣ ਚ ਰੱਖਿਆ ਅਗਲ ਨੂੰ ਬੰਨਿਆ ਨਹੀਂ ਹੈ ਗੁਰਬਾਣੀ ਨੇ ਅਕਲ ਬੰਨ ਕੇ ਰੱਖਣੀ ਹੈ ਮਨ ਬਨਣਾ ਅਕਲ ਬੰਨਣੀ ਹੈ ਕੋਈ ਗੱਲ ਹੈ ਜੇ ਆਪਣੀ ਅਕਲ ਨਾਲ ਚੱਲੇਗਾ ਤੇ ਫਿਰ ਗੁਰੂ ਦੀ ਮੱਤ ਕਿੱਥੇ ਲਈ ਤੇ ਫਿਰ ਅੱਖਾਂ ਕੀ ਕਰਨਗੀਆਂ ਅੱਖਾਂ ਦੁਨੀਆ ਦੇ ਵਿੱਚ ਜਿਹੜਾ ਜਿਹੜਾ ਸੰਸਾਰ ਹੋਇਆ ਤੂੰ ਤੰਗ ਨਾ ਨਾਰੀ ਜਿਹਦੇ ਗਿਆਨ ਅਕਲ ਨੂੰ ਬੰਨਣ ਅਕਲ ਬੰਨਣ ਚ ਨਹੀਂ ਹੈ ਮਨ ਬੰਨਣ ਚ ਨਹੀਂ ਹੈ ਉਹਦੀਆਂ ਗਿਆਨ ਇੰਦਰੀਆਂ ਬੰਨਣ ਚ ਕਿਵੇਂ ਰਹਿ ਜਾਂਦੀ ਤੇ ਫਿਰ ਕੀ ਹੋਊਗਾ ਰੋਜ਼ ਦਾੜੀ ਥੁੱਕੇ ਪੈਣਾ ਤੇ ਹੋਰ ਕੀ ਹੋਰ ਥੁੱਕ ਪਵੇ ਨਹੀਂ ਤੇ ਦਾੜੀ ਦਾੜੀ ਤਾਂ ਹੁਣ ਦੇ ਵੀ ਹੈਗੀ ਹੈ ਜੇ ਬਾਪੜ ਦੇ ਦਾੜੀ ਹੈਗੀ ਤਾਂ ਹੀ ਗਿਆ ਬਾਪੜ ਦੀ ਸਿੱਖ ਦੀ ਕੀ ਪਛਾਣ ਦਾੜੀ ਕਰਕੇ ਨਹੀਂ ਹੈ ਦਾੜੀ ਦਾ ਉਹਦੇ ਵੀ ਹੈ ਦਾੜੀ ਵਾਲਾ ਬਣਦੇ ਹੁੰਦਾ ਬਾਪਣੇ ਹੁੰਦਾ ਜਿਹੜੇ ਐਸ ਕੈਡਾ ਦੇ ਨੇ ਨਾ ਅੱਜ ਵੀ ਸੁੱਕ ਪਵੇ ਨਾ ਦਾੜੀ ਵਾਲੇ ਉਹ ਬਾਹਮਣੇ ਨੇ ਉਹੀ ਜਿਹਦੇ ਵਾਸਤੇ ਕਹੀ ਹੋਈ ਗੱਲ ਹੈ ਚਾਹੇ ਕਹਿੰਦੇ ਨਾ ਸੀ ਸਿੱਖੋ ਜੇ ਗੁਰਮਤ ਤੋਂ ਦੇ ਉੱਤੇ ਖੜੇ ਨਹੀਂ ਨਾ ਪੈਰਾ ਨਹੀਂ ਦਿੱਤਾ ਜੇ ਗੁਰਮਤ ਨੇ ਮਨ ਨੂੰ ਬੰਨਿਆ ਨਹੀਂ ਹੈ ਸਤ ਸੰਤੋਖ ਹੈ ਨਹੀਂ ਤਾਂ ਫਿਰ ਉਹ ਦੁੱਖੇ ਪੈਣਾ ਦਾ ਜ਼ੋਰ ਕੀ ਪੈਣਾ ਪਵੇ ਨਾਲੀ ਤੱਗ ਨਾ ਪੈਰੀ ਤੱਗ ਨਾ ਹੱਥੀ ਪੈਰਾਂ ਨੂੰ ਤੱਗ ਦੀ ਕੋਈ ਪੈਰਾਂ ਨੂੰ ਕੋਈ ਉਹ ਨਹੀਂ ਹੈ ਸੰਤੋਖ ਨਹੀਂ ਕਿਉਂ ਉਤੇ ਚਲੀ ਹੈ ਜੀ ਫਿਰ ਫੁੱਟ ਇਹ ਫੁੱਟ ਨੂੰ ਤਾਂ ਹੀ ਜਾਂਦੇ ਨੇ ਪੈਰਾਂ ਨੂੰ ਧਾਗਾ ਹੋਵੇ ਤਾਂ ਇਹ ਫੁੱਟ ਕੀ ਕਰਨਾ ਉਹ ਪੈਰਾਂ ਨੂੰ ਤਾਗਾ ਪਾਇਆ ਉਹਦੇ ਰਾਵਣ ਅੰਦਰ ਉਹਦੇ ਥਾੜੀ ਰੱਖਦੀ ਨਾ ਰੱਖਦੀ ਚੱਲਿਆ ਸੀ ਨਾ ਉੱਥੇ ਫੇਰ ਪੱਧਰ ਤੇ ਬਤਲ ਦੇ ਕੀ ਕਰਕੇ ਲਿਆ ਸੀ ਫੇਰ ਥਾਲੀ ਲੈ ਕੇ ਵੀ ਪੂਜਾ ਕਰਕੇ ਆਵਾਂ ਕਿਉਂਕਿ ਸਾਰੀ ਜ਼ਿੰਦਗੀ ਦਾ ਜੋ ਪਿਆ ਹੋਇਆ ਸੀ ਸਾਰੀ ਜ਼ਿੰਦਗੀ ਦਾ ਸੁਭਾਅ ਬਣਿਆ ਹੋਇਆ ਸੀ ਨਾ ਦੇਵ ਪੂਜਾ ਕਰਨ ਨੂੰ ਇੱਕ ਦੇਵ ਸਮਾਨ ਭਿਓ ਅਵੰਦ ਕਾ ਚੋੜਾ ਚੋਆ ਚੰਦਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਇਹਦਾ ਕਰ ਲਈ ਨਾ ਸਲਾਹ ਮਨ ਦੇ ਪੈਰ ਜਦ ਤੁਰਨ ਲੱਗੇ ਨਾ ਥਾੜੀ ਚੱਕ ਕੇ ਸੂਤ ਜਿਹੜਾ ਬੜਿਆ ਹੋਇਆ ਸੀ ਉਹ ਕਹਿੰਦੇ ਚੱਕ ਪੈਰ ਕਿਵੇਂ ਚੱਕਣਾ ਉਧਰ ਬੰਨੇ ਦੇ ਪੈਰ ਦੋ ਇਕੱਠੇ ਇੱਕ ਕੀਤੇ ਹੋਏ ਤੇ ਕਹਿੰਦੇ ਗੁਰ ਬ੍ਰਹਮ ਬਤਾਇਓ ਮਰੀ ਮਨ ਕਹਿੰਦਾ ਉਹ ਤਾਂ ਬ੍ਰਹਮ ਬਤਾ ਤਾਂ ਬੰਦੇ ਵਿੱਚ ਥਾੜੀ ਰੱਖਤੀ ਹੁੰਦੀ ਪਾਤਾ ਨਾ ਤਾਂ ਪੈਰਾਂ ਤੇ ਕਦੇ ਹਜੂਰ ਸਾਹਿਬ ਕਦੇ ਨਨਕਾਣੇ ਸਾਹਿਬ ਕਦੇ ਤੱਕ ਹੈ ਉਹਦੀ ਕਿਤੇ ਜੇ ਤੱਕ ਹੋਵੇ ਤਾਂ ਬਹਿ ਜਾਣ ਟਿੱਕੇ ਜਿੱਥੇ ਬੈਠੇ ਨੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕੁਝ ਨਹੀਂ ਮਿਲਦਾ ਅਗਲਾ ਹੱਥੀ ਉਹ ਜਿਹੜੇ ਗਾਹਾਂ ਬੈਠੇ ਨੇ ਉਹਨਾਂ ਦੇ ਤਾਂ ਰੋਜ਼ ਕੇਸ ਬਣਦੇ ਨੇ ਕਿਹੜਾ ਪ੍ਰਸ਼ਾਦ ਦੀਆਂ ਪਰਚੀਆਂ ਦੀ ਨਜਾਇਜ਼ ਨੇ ਜੀ ਫਲਾਣਾ ਤੁਸੀਂ ਕੀ ਕਰੋਗੇ ਉੱਥੇ ਜਾ ਕੇ ਜਿਹੜਾ ਮਾੜਾ ਮੋਟਾ ਹੈਗਾ ਨਾ ਗੁਰਦਾਰੇ ਦੇ ਸ਼ਰਦਾ ਇਹ ਵੀ ਹਟ ਜੂਗੀ ਉਹਨਾਂ ਦੇ ਕੋਲ ਰਹਦੇ ਵੀ ਹਟ ਜਾਂਦੀ ਹੈ ਜੋ nearer the church far from God ਉਹਦਾ ਆਵੇ ਬਹੁਤ ਦੂਰ ਨੇ ਇਹਨਾਂ ਗੱਲਾਂ ਤੇ ਉਹਨਾਂ ਦੀ ਸੰਗਤ ਨਹੀਂ ਕਰੀਦੀ ਸਾਖਤਾਂ ਦੀ ਉਹਨਾਂ ਸਾਖਤ ਨੇ ਸਾਰੇ ਦੂਰੋਂ ਜਾ ਕੇ ਜਾਈਏ ਭਾਗ ਉਹਨਾਂ ਦੂਰੇ ਚੰਗਾ ਉਹਦੇ ਤੱਕ ਨਾ ਪੈਰੀ ਤੱਕ ਨਾ ਹੱਥੀ ਹੱਥਾਂ ਨੂੰ ਕਿਹੜਾ ਤੱਕ ਪੈਰਾਂ ਨੂੰ ਤੱਕ ਨਹੀਂ ਹੱਥਾਂ ਨੂੰ ਤੱਕ ਨਹੀਂ ਬਾਜਾ ਢੋਲ ਕੇ ਕਿਤੇ ਖੜਦੇ ਨੇ ਸਾਰੀ ਜ਼ਿੰਦਗੀ ਬਚਾਈ ਗਿਆ ਵੜਿਆ ਕੀ ਹੈ ਹੱਥਾਂ ਨਾਲ ਇਹ ਗੱਲ ਨਹੀਂ ਕਰਮ ਹੈ ਕਰਮ ਜਿਹੜਾ ਹੈਗਾ ਹੱਥ ਪੈਰਾਂ ਨਾਲ ਕੰਮ ਕਰਦਾ ਜੇ ਧਰਮ ਦੇ ਨੋ ਤੇ ਹੱਥ ਪੈਰਾਂ ਨਾਲ ਤੁਸੀਂ ਚਾਹੁੰਦੇ ਹੋ ਨਾ ਵੀ ਅਸੀਂ ਕੁਝ ਪ੍ਰਾਪਤ ਕਰਨਾ ਲਾਂਗੇ ਤੇ ਕਰਮ ਧਰਮ ਦਾ ਪੈਰਾਂ ਹੱਥ ਹੈ ਚਰਨ ਨਹੀਂ ਹੈ ਤੇ ਸਰੀਰ ਦੇ ਤਲ ਤੇ ਤੁਸੀਂ ਕੋਈ ਧਰਮ ਦੀ ਕਮਾਈ ਨਹੀਂ ਕਰਦੇ ਜਿਹੜੀ ਕਮਾਈ ਕਰੋਗੇ ਉਹ ਦੁਨਿਆਵੀ ਇੱਜ਼ਤ ਹੋਊਗੀ ਉਹਦੇ ਵਿੱਚ ਜੋ ਵੀ ਤੁਸੀਂ ਸਰੀਰ ਦੇ ਤਲ ਤੇ ਕਰੋਗੇ ਨਾ ਧਰਮ ਦਾ ਕੰਮ ਉਹਦੇ ਤੁਹਾਨੂੰ ਮਾਣ ਬੜਿਆਈ ਮਿਲੂਗੀ ਪੈਸਾ ਮਾਨ ਪੈਸਾ ਮਾਨ ਬਦਲ ਜਾਣਾ ਉਹਨੇ ਹੰਕਾਰ ਦੇ ਵਿੱਚ ਬਦਲ ਜਾਣਾ ਜਦੋਂ ਕਾਰ ਦੇ ਵਾਲੇ ਨੂੰ ਤੱਕ ਕਾਰ ਘੁੱਫੀ ਜਾਂਦੀ ਹਰ ਵਕਤ ਹੱਦ ਸਾਰਾ ਚੱਲਦੇ ਨੇ ਉੱਥੇ ਕਾਰ ਦੇ ਵਾਲੇ ਮਿਲਦਾ ਕੀ ਹੈ ਕੁਝ ਨਹੀਂ ਗਿਆਨ ਕੀ ਹੈ ਕੁਝ ਨਹੀਂ ਲੜਦੇ ਨੇ ਇੱਕ ਦੂਜੇ ਨਾਲ ਤੱਗ ਨਾ ਜਿਹਵਾ ਤੱਗ ਨਾ ਅੱਖੀ ਤੱਗ ਨਾ ਜਿਹਵਾ ਜੀਵਾਤਮਾ ਨੂੰ ਤੱਗਦੀ ਹੈ ਆਤਮਾ ਨੂੰ ਜੀਵਾ ਜੀਵ ਨਹੀਂ ਹੁੰਦੀ ਜਿਹਵਾ ਜਿਹੜਾ ਲੱਭਦਾ ਇਹ ਅੰਦਰਲੀ ਜੀਵ ਹੈ ਜਿਹੜੀ ਅੰਦਰੋਂ ਬੋਲਦੀ ਹੈ ਅੰਦਰੋਂ ਬੋਲਦੇ ਹਾਂ ਅਸੀਂ ਜੀਵ ਅਸਲ ਬੋਲਦੀ ਉਹਦੀ ਜੀਵ ਦੁਆਰਾ ਅਸੀਂ ਬੋਲਦੇ ਹਾਂ ਜਿਹੜਾ ਬੋਲਣ ਵਾਲਾ ਜੀਵ ਹੈ ਆ ਚਪੜੇ ਦੀ ਜੀਵ ਹੈ ਤੱਗ ਨਾਖੀ ਅੱਖਾਂ ਨੂੰ ਤੱਗ ਨਹੀਂ ਕੋਈ ਕਿਉਂ ਖਾ ਰਜਦੀਆਂ ਨਹੀਂ ਹੈ ਅੱਖੀ ਵੇਖਦਾ ਰਜੀਆਂ ਜੀਬਾ ਸਾਧਨਾ ਨਹੀਂ ਰਜਦੀ ਆਤਮਾ ਵੀ ਤਾਂ ਸਾਧਨਾ ਨਹੀਂ ਰਜਦੀ ਅਸਲ ਜੀਵ ਦਾ ਸਵਾਦ ਲੈਂਦੀ ਹੋਣੀ ਰਹਿੰਦੀ ਤਾਂ ਅੰਦਰ ਹੈ ਹਾਂ ਵੇ ਤੱਗਾ ਆਪੇ ਵਕਤਾ ਹੈ ਵਟ ਧਾਗੇ ਅਵਰੰਗ ਹੈ ਉਹ ਪਾਪਣ ਨੂੰ ਕਹਿ ਰਹੇ ਨੇ ਵੀ ਇਹ ਇਹਦੀਆਂ ਅੱਖਾਂ ਨੂੰ ਨਹੀਂ ਇਹਦੇ ਜੀਭ ਨੂੰ ਤੱਕਦੀ ਸਮਝੇ ਕੰਟਰੋਲ ਚ ਵੇ ਬੇਤਗਾ ਆਪ ਤਾਂ ਨੂੰ ਸੰਤੋਖ ਨਹੀਂ ਕਿਸੇ ਵੀ ਆਪੇ ਬੱਤਾ ਆਪੇ ਤੱਕ ਬਟਵਟ ਕੇ ਜਿਹਨੂੰ ਆਵੇ ਵੱਟੀ ਜਾਂਦਾ ਕਿਸੇ ਤੰਦ ਵਾਲੇ ਤੇ ਬਟਾ ਫਿਰ ਤੂੰ ਆਪ ਕਾਦੇ ਵੱਟਦਾ ਤੂੰ ਤਾਂ ਆਪੇ ਤੱਕ ਹੈ ਉਹ ਤੂੰ ਜੇ ਵੱਟ ਕੇ ਪਾਏਗਾ ਰਹਾਣੇ ਨੂੰ ਸੰਤੋਖ ਕਿੱਥੇ ਆਜੂ ਤੂੰ ਬੇ ਸੰਤੋਖਾ ਦਾ ਆਪ ਹੈ ਜੇ ਗੁਰੂ ਬੇ ਸੰਤੋਖਾ ਰਹਾਣੇ ਨੂੰ ਸੰਤੋਖ ਹੋ ਜੂਗਾ ਜਿਹੜੇ ਤੂੰ ਤਾਂ ਅੱਗੇ ਵੱਟਣਾ ਆਪਣੇ ਹੱਥ ਨਾਲ ਇਹਦੇ ਤੇ ਤਾਂ ਉਹੀ ਕੋ ਚੜੂਗਾ ਜਿਹੜਾ ਤੇਰੇ ਅੰਦਰ ਹੈ ਵੜ ਅੱਗੇ ਅਵਰਾਂ ਦਾ ਪਰ ਤੂੰ ਜਦ ਤੱਕ ਅੱਗੇ ਪਾਈ ਜਾਂਦਾ ਉਹ ਫਿਰ ਕੀ ਫਾਇਦਾ ਹੋਊ ਜੇ ਤੈਨੂੰ ਫਾਇਦਾ ਨਹੀਂ ਜੇ ਚੇਲੇ ਜੇ ਗੁਰੂ ਦਾ ਕਰੈਕਟਰ ਇੰਨਾ ਢਿੱਲਾ ਹੈ ਧਾਰਮਿਕ ਹੈ ਨਹੀਂ ਤੇ ਚੇਲੇ ਦਾ ਕਿਵੇਂ ਹੋ ਜੂਗਾ ਜੇ ਗੁਰੂ ਦਾ ਸੁਭਾਅ ਧਾਰਮਿਕ ਹੈ ਨਹੀਂ ਤੇ ਚੇਲੇ ਦਾ ਕਿਵੇਂ ਹੋ ਜੂਗਾ ਬਸ ਗੱਲ ਐਡੀ ਹੋਈ ਹੈ ਲੈ ਪਹਾੜ ਕਰੇ ਵਿਆਹ ਅਰੇ ਰਿਸ਼ਵਤ ਲੈ ਕੇ ਵਿਆਹ ਕਰਦਾ ਪਹਾੜੋਂ ਤਰਾ ਪਹਾੜਾ ਲੈਂਦਾ ਨਾ ਹੋ ਰਿਸ਼ਵਤ ਤਾਂ ਨਹੀਂ ਕਹਿ ਸਕਦੇ ਉਹ ਜਦੋਂ ਪੜਾਉਂਦਾ ਫੇਰੇ ਕਰਾਉਂਦਾ ਉਹਦਾ ਕੁਝ ਲੈਂਦਾ ਹੈ ਨਾ ਭੇਟਾ ਮੈਂ ਪਹਾੜ ਕਰੇ ਵਿਆਹ ਕੱਢ ਰਾ ਦਸੇਰਾ ਉਹ ਜਦੋਂ ਉਹ ਸਾਹਾ ਕਢਾਉਂਦੇ ਨੇ ਉਹ ਪੱਤਰੀ ਕੱਢ ਕੇ ਸੁਣਦਾ ਨਾ ਰਮਲ ਜਹੀ ਉਹ ਫਿਰ ਦੱਸਦਾ ਵੀ ਆ ਲਗਾਣਾ ਇਹਨੇ ਟਾਈਮ ਦਾ ਹੱਦ ਵੀ ਫਿਰ ਜੇ ਟਾਈਮ ਨਹੀਂ ਮਿਲਦਾ ਫਿਰ ਰਾਹ ਕੱਢਦਾ ਉਹਦਾ ਕੋਈ ਫਲਾਣਾ ਗ੍ਰਹਿ ਹੈ ਤਾਂ ਉਹਦਾ ਉਪਾਏ ਦੱਸਦਾ ਸੁਣ ਵੇਖੋ ਲੋਕਾਂ ਇਹ ਵਡਾਣ ਮਨ ਅੰਦਾ ਨਾ ਸਜਾਣ ਲੋਕਾਂ ਨੂੰ ਕਹਿੰਦੇ ਦੇਖ ਲਓ ਵੀ ਆ ਵਡਿਆਈ ਪੰਡਤ ਦੀ ਵੱਡਾ ਹੈ ਪੰਡਤ ਤਾਂ ਵਡਿਆਈ ਹੈ ਵੱਡਾ ਹੈ ਨਾ ਗੁਰੂ ਹੈ ਭਾਈ ਗੁਰੂ ਵੱਡਾ ਹੀ ਹੁੰਦਾ ਹੈ ਫੇਰ ਵੀ ਸੰਸਾਰ ਇਹਨੂੰ ਵੱਡਾ ਮੰਨਦਾ ਹੈ ਪੰਡਤ ਨੂੰ ਉੱਚਾ ਮੰਨਦਾ ਹੈ ਇਹਦੀ ਵਡਿਆਈ ਕਰਦਾ ਹੈ ਸੰਸਾਰ ਮਨ ਅੰਦਾ ਨਾ ਸਜਾਣ ਮਨ ਕਰਕੇ ਨਾ ਹੈ ਬਣਿਆ ਫਿਰਦਾ ਵਿਦਵਾਨ ਗਿਆਨਵਾਨ ਸੁਜਾਨ ਸੁਜਾਨ ਬਣਿਆ ਫਿਰਦਾ ਵੀ ਇਹਨੂੰ ਜਾਣਕਾਰੀ ਹੈ ਜੀ ਇਹਨੂੰ ਤੈਨੂੰ ਲੋਕ ਦਾ ਗਿਆਨ ਹੈ ਪੜ੍ਹ ਨੂੰ ਇਹ ਬਣਿਆ ਫਿਰਦਾ ਮਨ ਕਰਕੇ ਅੰਨਾ ਆਪ ਤੇ ਮਨ ਕਰਕੇ ਅੰਨਾ ਅੱਖਾਂ ਕਰਕੇ ਨਹੀਂ ਅੰਨਾ ਮਨ ਕਰਕੇ ਅੰਨੇ ਦਾ ਮਤਲਬ ਅਗਿਆਨੀ ਹੈ ਬਿਲਕੁਲ ਧਰਮ ਦਾ ਬਿਲਕੁਲ ਵੀ ABC ਦਾ ਵਿਗਿਆਨ ਨਹੀਂ ਹੈ ਧਰਮ ਦੀ